ਉੱਠ ਕੇ ਪਰਬਾਤ ਮਾਤਾ ਕੀਤਾ ਇਸ਼ਨਾਨ ਆ ਕਰਕੇ ਇਸ਼ਨਾਨ ਤਰਦੀ ਸਤਗੁਰ ਦਾ ਧਿਆਨ ਆ ਤਰ ਕੇ ਧਿਆਨ ਲੱਗੀ ਤਾਰਾ ਪਹੁੰਚਾਣ ਆ ਬਿਰਹੋਂ ਦੇ ਮਿੱਠੇ ਮਿੱਠੇ ਗੀਤ ਸੀ ਦੀ ਬੂਹੇ ਵਿੱਚ ਬੈਠੀ ਮਾਤਾ ਰਸਤਾ ਤਕਾਮ ਦੀ ਸਤਗੁਰ ਦਾ ਰਾਹ ਪਈ ਵੇਖੇ ਅੰਮ੍ਰਿਤ ਸਰ ਅੰਮ੍ਰਿਤ ਵੇਲੇ ਉਠਿਆ ਸੁਖਸ਼ਾਲੀ ਏ ਵਿਸ਼ਨੂੰ ਬ੍ਰਹਮਾ ਜੀ ਦੇ ਦਰ ਦੇਸ ਵਾਲੀ ਏ ਉਤਪਤ ਤੇ ਪਰਲੇ ਕਰਦਾ ਆਪੇ ਪ੍ਰਤਪਾਲੀ ਏ ਆਪਣੇ ਪਿਆਰਿਆਂ ਤੋਂ ਜਾਵੇ ਕੁਰਬਾਨ ਜੀ ਭੁਖਾ ਤ੍ਰਿਹਾਇਆ ਆਉਂਦਾ ਹੋਇਆ ਰਵਾ ਭਗਤਾਂ ਦਾ ਆਗਿਆਕਾਰੀ ਆਵੋ ਜੀ ਆਵੋ ਤੜ ਫਾਵੋ ਨਾ ਜਾਨ ਜੀ ਮੇਰਾ ਵੀ ਰੁਖਾ ਮਿਸਾ ਕਰ ਲੋ ਪਰਵਾਨ ਜੀ ਬਿਦਰ ਦਾ ਸਾਗ ਖਾਦਾ ਛੱਡ ਕੇ ਪਕਵਾਨ ਜੀ ਮਨ ਦੇ ਸੀ ਮੰਦਰ ਦੇ ਵਿੱਚ ਜੋਤਾਂ ਜਗਾਵਦੀ ਬੂਹੇ ਵਿੱਚ ਬੈਠੀ ਮਾਤਾ ਰਸਤਾ ਤਕਾਮ ਦੀ ਸਤਗੁਰ ਦਾ ਰਾਹ ਪਈ ਵੇਖੇ ਉਧਰੋਂ ਜਾ ਖੜਕਾ ਟਲੀ ਫੋਨ ਦਾ ਆਇਆ ਏ ਸ਼ਾਂਤੀ ਦੇ ਸਾਗਰ ਦਾਤਾ ਹਿਰਦਾ ਉਕਲਾਇਆ ਏ ਤਾਰਾ ਸਿਆ ਛੱਡ ਦੇ ਲੰਗਰ ਪੱਕਿਆ ਪਕਾਇਆ ਏ ਮੇਰਾ ਦੇ ਮਲ ਕੀਤਾ ਮੁਖੋਂ ਫਰਮਾਨ ਜੀ ਔਖਾ ਤਰਿਹਾਇਆ ਆਉਂਦਾ ਹੋਇਆ ਰਵਾਨ ਜੀ ਭਗਤਾਂ ਦਾ ਆਗਿਆਕਾਰੀ ਬਿਰਹੋਂ ਦਾ ਸਾਗਰ ਮਾਰੇ ਬਿਰਹੋਂ ਦਾ ਸਾਗਰ ਮਾਰੇ ਦਿਲ ਚੋਂ ਉਛਾਲੇ ਆ ਆਈਆਂ ਝੜਕਾਂਗਾ ਉਛਲੇ ਨੈਣ ਪਿਆਲੇ ਆ ਸੀਨੇ ਵਿੱਚ ਲੱਗੇ ਅਨੋਖੇ ਤੀਰ ਅਣਿਆਲੇ ਆ ਕੀਤਾ ਜਿਸ ਕਾਇਲ ਉਸ ਤੋਂ ਕਾਰੀ ਕਰਾਮ ਦੀ ਬੂਹੇ ਵਿੱਚ ਬੈਠੀ ਮਾਤਾ ਰਸਤਾ ਤਕਾਮ ਦੀ ਸਤਗੁਰ ਦਾ ਰਾਹ ਪਈ ਵੇਖੇ ਬਈ ਜੇਠ ਮਹੀਨਾ ਸਿਰ ਤੇ ਕੜਕੇ ਦੁਪਹਿਰ ਆ ਕੀੜੇ ਵੀ ਰੁੱਡਾਂ ਵਿੱਚੋਂ ਕੱਢਦੇ ਨਾ ਪੈਰ ਆ ਕਰਦੇ ਅਮੀਰ ਲੋਕੀ ਪਹਾੜਾਂ ਦੀ ਸੈਰ ਆ ਗਰਮੀ ਦੇ ਨਾਲ ਪੁੱਜਦਾ ਜਾਂਦਾ ਜਹਾਨ ਜੀ ਭੁਖਾ ਤਰਿਹਾਇਆ ਆਉਂਦਾ ਹੋਇਆ ਰਵਾਨ ਜੀ ਭਗਤਾਂ ਦਾ ਆਗਿਆਕਾਰੀ ਆ ਗਈ ਦੁਪਹਿਰ ਪ੍ਰੀਤਮ ਦੇਰ ਨਾ ਲਾਵੋ ਜੀ ਲੰਗਰ ਤਿਆਰ ਆ ਕੇ ਭੋਗ ਲਗਾਵੋ ਜੀ ਜਿੰਦੜੀ ਪਈ ਤਰਲੇ ਲੈਂਦੀ ਦਰਸ ਦਿਖਾਵੋ ਜੀ ਕੜੇ ਵਿਛੋੜੇ ਦੀਏ ਛੁਰੀਆਂ ਚਲਾਵਦੀ ਬੂਹੇ ਵਿੱਚ ਬੈਠੀ ਮਾਤਾ ਰਸ ਰਸਤਾ ਕਾਮਦੀ ਬੂਹੇ ਵਿੱਚ ਬੈਠੀ ਮਾਤਾ ਦਿਲਾਂ ਦੀ ਹਾਰਾ ਦਰਸੀ ਤਿਰਕਾਲ ਜੀ ਪੈਦਲ ਹੀ ਚੱਲਿਆ ਆਉਂਦਾ ਸੇਵਕ ਦੋ ਨਾਲ ਜੀ ਜੀਵਨ ਸਿੰਘ ਪਹੁੰਚ ਗਿਆ ਓ ਆ ਕੇ ਤਤਕਾਲ ਜੀ ਵੀ ਹਰ ਵੇਲ ਹੋ ਗਈ ਸੰਗਤ ਹੈਰਾਨ ਜੀ ਭੁੱਖਾ ਤਰਹਾਇਆ ਆਉਂਦਾ ਹੋਇਆ